ਚੌਪਈ ਜਮਲ ਸੈਨ ਰਾਜਾ ਬਲਵਾਨਾ ਤੀਨ ਲੋਕ ਮਾਨਤ ਜਿਹ ਆਨਾ ਜਮਲਾ ਟੋਡੀ ਕੋ ਨਰਪਾਲਾ ਸੂਰਬੀਰ ਅਰਬੁਦ ਵਿਸਾਲਾ ਸੋਠ ਦੇ ਰਾਣੀ ਤੇ ਸੁਨੀਅਤ ਦਾਨਸ਼ੀਲ ਜਾ ਕੋ ਜਗ ਗੁਨੀਅਤ ਪਰਜਮਤੀ ਦੁਹਿਤਾ ਇਕ ਤਾਕੀ ਨਰੀ ਨਾਗਨੀ ਸਮ ਨਹਿ ਜਾ ਕੀ ਬਿਸਹਰ ਕੋ ਇਕ ਹੁਤੋ ਨਿਰਪਾਲਾ ਆਇਓ ਗੜ ਜਮਲਾ ਕੇ ਕਾਲਾ ਛਾਛ ਕਾਮਨੀ ਕੀ ਪੂਜਾ ਹਿਤ ਮਨ ਕਰਮ ਬਚਨੇ ਹੈ ਕਰ ਕਰ ਬ੍ਰਤ ਠਾੜ ਪਰਜ ਦੇ ਨੀਕ ਨਿਵਾਸਨ ਰਾਜ ਕੁਾਰ ਨਿਰਖਾ ਦੁਖ ਨਾਸਨ ਇਹ ਚਿਤ ਮੈਂ ਕੀਸ ਵਿਚਾਰਾ ਬਰੋ ਜਾਹੇ ਕਰ ਕਉਨ ਪ੍ਰਕਾਰਾ ਸਖੀ ਭੇਜ ਤੇ ਧਾਮ ਬੁਲਾਇਓ ਪਾਂਤ ਪਾਂਤ ਕੋ ਭੋਗ ਕਮਾਇਓ ਇਹ ਉਪਦੇਸ਼ ਤਮਨ ਕਹ ਦਇਓ ਗੌਰ ਪੁਜਾਏ ਵਿਦਾ ਕਰ ਗਇਓ ਵਿਦਾ ਕੀਆ ਤੇ ਐਸ ਸਿਖਾਏ ਆਪ ਨਿਰਵਤ ਸੋ ਕਹੀ ਜਤਾਏ ਮਨੀ ਕਰਨ ਤੀਰਥ ਮੈਂ ਜੈ ਹੋ ਨਾਏ ਧੋਏ ਜਮਲਾ ਫਿਰ ਆਏ ਹੋ ਜਾਤ ਤੀਰਥ ਯਾਤਰਾ ਕਹ ਭਈ ਸ਼ਹਿਰ ਬੇ ਸ਼ਹਿਰ ਮੋ ਚਲ ਗਈ ਹੋਤ ਤਵਨ ਸੋ ਭੇਦ ਜਤਾਇਓ ਮਨ ਮਾਨਤ ਕੇ ਭੋਗ ਕਮਾਇਓ ਕਾਮ ਭੋਗ ਕਰ ਕੈ ਘਰ ਰਾਖੀ ਰਛ ਪਾਲਕਨ ਸੋ ਅਸ ਭਾਖੀ ਬੇਗ ਨਗਰ ਤੇ ਇਨਹਿ ਨਿਕਾਰੋ ਹਾਥ ਉਟਾਵੈ ਤੇ ਹਾਨਿ ਮਾਰੋ ਸੋ ਤਰਨੀ ਤੇ ਰਸ ਰਸ ਗਈ ਕਾਟ ਸਮਿਗਰੀ ਸਿਗਰੀ ਦਈ ਇਹ ਸਲ ਸਾਥ ਲਾ ਮਨ ਭਾਵਨ ਸਕਾ ਚੀਨ ਕੋ ਪੁਰਖੋ ਪਾਵਨਾ ਕਾੜ ਦੇ ਸਭ ਹੀ ਰਖਵਾਰੇ ਲੋਕ ਰਾਜਨ ਤੇ ਹਨ ਡਾਰੇ ਜਮ ਲੇਸਵਰ ਨਿਰਪ ਸੋ ਜੋ ਭਾਕੀ ਤੂਰੀ ਛੀਨ ਸੁਤਾ ਨਿਰਪਰਾਕੀ ਬੇਸਹਾਰਾ ਪਰ ਕਛ ਨਾ ਬਸਾਇਓ ਸੁਨਤ ਬਾਦ ਨਿਰਪ ਮੂਹ ਟੁਰਾਇਓ ਇਹ ਛਲ ਬਰਾ ਕੁਾਰ ਬਹੁ ਰਾਜਾ ਬਾਏ ਰਹਾ ਮੁਖ ਸਕਲ ਸਮਾਜਾ ਇਤ ਸ੍ਰੀ ਤ੍ਰਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 337 ਚਿਤਰ ਸਮਾਪਤ ਮਸਤ ਸੋ ਮਸਤ ਅਪਜੂ ਦੋਹਰਾ ਨਗਰ ਵਿਭਾਸਾ ਵਤੀ ਮੈਂ ਕਰਨ ਵਿਭਾਸ ਨਰੇਸ਼ ਜਾ ਕੇ ਤੇ ਤਰਾਸ ਕੋ ਜਾਣਤ ਸਗਰੋ ਦੇਸ ਚਉਪਈ ਮਤੀ ਵਿਭਾਸ ਤਮਨ ਕੀ ਰਾਣੀ ਸੁੰਦਰ ਭਵਨ ਚਤੁਰਦਸ ਜਾਨੀ ਸਾਤ ਸ਼ਬਦ ਤਾ ਕੀ ਛਬ ਮਾਨ ਜਾਨੁਕ ਸਾਤ ਰੂਪ ਕੀ ਕਾਨ ਆਇਓ ਤਹਾਂ ਏਕ ਬੈਰਾਗੀ ਰੂਪਵਾਨ ਗੁਣਵਾਨ ਤਿਆਗੀ ਸਿਆਮ ਦਾਸ ਕੋ ਭਨ ਨਾਮਾ ਨਿਸ ਦਿਨ ਨਿਰਖਰਾਤ ਤੇ ਬਾਮਾ ਮਤੀ ਵਿਭਾਸ ਤਮਲ ਰਸ ਰਾਚੀ ਕਾਮ ਭੋਗ ਮਿਤਵਾ ਕੇ ਮਾਚੀ ਗਮਨ ਕਰੋ ਤਾਸੋ ਮਨ ਭਾਵੈ ਸਭ ਤਿਨ ਸ਼ੋਕ ਹਿਰਦੈ ਮੈਂ ਆਵੈ ਐ ਤੁਜ ਦੇ ਝਖ ਕੇਤ ਮਤੀ ਭਾਨੇ ਪੋਪ ਮੰਜਰੀ ਫੂਲ ਮਤੀ ਗਨ ਨਾਗਰ ਦੈ ਨਾਗਨ ਦੇ ਰਾਣੀ ਨ੍ਰਿਤ ਮਤੀ ਸਭ ਹੀ ਜਗ ਜਾਨੀ ਤਿਨ ਦਿਨ ਏਕ ਕਰੀ ਮਿਜਮਾਨੀ ਨਿਵਤ ਭਠੀ ਸਭ ਹੀ ਘਰ ਰਾਣੀ ਬਿਖ ਕੋ ਭੋਜਨ ਸਭਨ ਖਵਾਏ ਸਗਲ ਦਈ ਮ੍ਰਿਤ ਲੋਕ ਬਠਾਏ ਵੇਖ ਕਾ ਖਾਏ ਮਰੀ ਸਭ ਤਾ ਸਭ ਰੋਵਤ ਪਈ ਵਿਭਾਸ ਮਤੀ ਤਵ ਪਾਪ ਕਰਮ ਕੀ ਨਾਮ ਹੈ ਭਾਰੋ ਤੋਖੇ ਲਮਨ ਇਨ ਬਿਖ ਖਵਾਰੋ ਅਬ ਮੈਂ ਘਰੋਂ ਹਿਮਾਚਲ ਜਾਏ ਕੈ ਪਾਵਕ ਮਹਿ ਬਰੋ ਬਨਾਏ ਸਾਹਚਰੀ ਸਾਹ ਸਟਕ ਤੇ ਰਹੀ ਮਾਨਤ ਭਈ ਨਾ ਤਿਨ ਕੀ ਕਹੀ ਵਹਿ ਸੰਗ ਬੈਰਾਗੀ ਲੀਨਾ ਜਾ ਸੋ ਕਾਮ ਭੋਗ ਕਹ ਕੀਨਾ ਲੋਗ ਲਖੈ ਤ੍ਰੇ ਘਰ ਬੇ ਗਈ ਕਿਨਹੂ ਬਾਤ ਜਾਣ ਨਹਿ ਲਈ ਮੂਰਖ ਰਾਏ ਬਾਏ ਮੁਖ ਰਾਹਾ ਭਲਾ ਬੁਰਾ ਕਛਤਾ ਹੈ ਨਾ ਕਹਾ ਨਾਰ ਜਾਰ ਕੇ ਸਾਥ ਸਿਧਾਈ ਬਾਤ ਭੇਦ ਕੀ ਕਿਨਹੁ ਨਾ ਪਾਈ त्रि को चरित्र न विध न जाना महारुद्र भी कछ न पछाना इनकी बात एक ही पाई जिन स्त्री जगदीश बनाई इत श्री चरित्र पख्याने त्रिया चरित्रे भूप मंत्री संवादे तीन सौ अठतीस चरित्र समाप्त मस्त शुभ मस्त अफजू ਚੌਪਈ ਸੁਣੀਤ ਇੱਕ ਨਗਰੀ ਉਜਿਆਰੀ ਬਿਸਕਰਮਾ ਨਿਜਹਾਸ ਸਵਾਰੀ ਨਾਮ ਲੂਰਾ ਤਾਕੋ ਸੋਹ ਹੈ ਤੀਨੋ ਲੋਕ ਰਚਿਤ ਤਿਨ ਮੋਹ ਹੈ ਭੂ ਪੱਧਰ ਤੇ ਗੜ ਕੋ ਰਾਜਾ ਰਾਜ ਪਾੜਤਾ ਹੀ ਕਾ ਛਾਜਾ ਰਤਨਮਤੀ ਤੇ ਨਿਰਪ ਕੀ ਰਾਣੀ ਅਦਿਕ ਕਰੂਪ ਜਗਤ ਮਹਿ ਜਾਨੀ ਤਾਕੇ ਨਿਕਟ ਨ ਰਾਜਾ ਜਾਵੈ ਨਿਰਖ ਨਾਰ ਕੋ ਰੂਪ ਡਰਾਵੈ ਅਵਰ ਰਾਣੀਆਂ ਕੇ ਘਰ ਰਹੈ ਤਾ ਸੋ ਬੈਨ ਨ ਬੋਲਾ ਚਾਹੈ ਯਹ ਦੁਖ ਅਦਗਿਨਾਰ ਕੇ ਮਨੈ ਚਾਹਤ ਪ੍ਰੀਤ ਨਿਰਵਤ ਸੋ ਬਨੈ ਏਕ ਜਤਨ ਤਬ ਕੀਆ ਪਿਆਰੀ ਸੁਨੋ ਕਹਤ ਹੋ ਕਥਾ ਵਿਚਾਰੀ ਪੂਜਾ ਕਰਤ ਲਖਿਓ ਜਬ ਰਾਜਾ ਤਬ ਤਨ ਸਜਾ ਸਗਲ ਤ੍ਰੀ ਸਾਜਾ ਮਹਾਰੁਦਰ ਕੋ ਭੇਸ ਬਨਾਏ ਆਪਣਾ ਅੰਗ ਵਿਭੂਤ ਚੜਾਏ ਕਰਤੁ ਤੋ ਰਾਜਾ ਜਬ ਜਹਾਂ ਸ਼ਿਵ ਬਨ ਆਨ ਠਾੜ ਪੀਤਾ ਜਬ ਰਾਜੈ ਤੇ ਰੂਪ ਨਿਹਰਾ ਮਨ ਕ੍ਰਮ ਈਸ ਜਾਨ ਪਗ ਪਰਾ ਸਫਲ ਭਇਓ ਅਬ ਜਨਮ ਮਾਰਾ ਮਹਾਦੇਵ ਕੋ ਆਰਾ ਕਹਿਓ ਕਰੀ ਮੈਂ ਬੜੀ ਕਮਾਈ ਜਾਤੇ ਦੀਨੀ ਰੁਦਰ ਦਿਖਾਈ ਬਰੰਗ ਬ੍ਰਹੂ ਤੇ ਕਹਾ ਨਾਰ ਤਬ ਜੋ ਜੜ ਰੁਦਰ ਲਖਿਓ ਜਾਨਾ ਜਬ ਤੈ ਮੁਰ ਕਰੀ ਸੇਵਾ ਖਾਇਆ ਤੇ ਤਵ ਤਹਿ ਦਰਸ ਦਿਓ ਮੈਂ ਸੁਭਮਤ ਸੁਨ ਬਜਨਾਰ ਰਾਏ ਹਰ ਖਾਨਾ ਭੇਦ ਭੇਦ ਜੜ ਕਛੂ ਨਾ ਜਾਣਾ ਤ੍ਰਿਯ ਕੇ ਚਰਨ ਰਹਾ ਲਵਟਾਈ ਨਾਰ ਤ੍ਰਿਤ ਕੀ ਬਾਤ ਨ ਪਾਈ ਤਬ ਐਸਾ ਤ੍ਰਿ ਕੀਆ ਉਚਾਰਾ ਸੁਨੋ ਬਾਤ ਤੁਮ ਰਾਜ ਕੁਮਾਰਾ ਰਤਨਮਤੀ ਤੁਮਰੀ ਜੋ ਰਾਣੀ ਜਹ ਮੁਰ ਅਤਿ ਸੇਵ ਕੀ ਪਰਮਾਨੀ ਜੋ ਯਾਸੋ ਤੁਮ ਕਰੋ ਪਿਆਰਾ ਹੋਇ ਹੈ ਤੁਮਰੋ ਤਬੈ ਉਧਾਰਾ ਸਤਰ ਹੋਏ ਗੋ ਨਾਸ ਤਿਆਰੋ ਤਬ ਜਾਣੋ ਤੂੰ ਭਗਤ ਹਮਾਰੋ ਯੋ ਕਹਿ ਲੋ ਕੰਜਨ ਦ੍ਰਿਗ ਡਾਰੀ ਭਈ ਲੋਭ ਨਹਿ ਜਾਏ ਨਿਹਾਰੀ ਮੂੜ ਰਾਵ ਤੇ ਰੁਦਰ ਪਰਮਾਨਾ ਭੇਦ ਭੇਦ ਕਛ ਪਸੂ ਨਾ ਜਾਣਾ ਤਬ ਤੇ ਤਾਂ ਸੋ ਕੀਆ ਪਿਆਰਾ ਤਾਜ ਕਰ ਸਗਲ ਸੁੰਦਰੀ ਨਾਰਾ ਇਹ ਛਲ ਛਲਾ ਚੰਚਲਾ ਰਾਜਾ ਆਲੂ ਰੇ ਗੜ ਕੋ ਸਿਰ ਤਾਜਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 339 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੋਪਈ ਮਥੁਰਾ ਨਾਮ ਹਮਾਰੇ ਰਹੈ ਜਗ ਤੇ ਤ੍ਰਿਆ ਗੁਲਾਬੋ ਕਹੈ RAMDAS ਨਾਮਾ ਤਹ ਆਇਓ ਨਿਰਖ ਨਾਰ ਤੇ ਮਦਨ ਸਤਾਇਓ ਬਹੁਤ ਬਰਸ ਤਾਸੋ ਬਹੁ ਰਹਾ ਪੁਨਿਆ ਸੇ ਤਿਹ ਤ੍ਰਿਏ ਸੋ ਕਹਾ ਆਓ ਹੋਏ ਹਮਰੀ ਤੈ ਨਾਰੀ ਕਸ ਦੈ ਹੈ ਤੁਹ ਯਾ ਮੁਰਦਾਰੀ ਭਲੀ ਭਲੀ ਅਬਲਾ ਤਿਨ ਭਾਖੀ ਚਿਤ ਮੈ ਰਾਖ ਨਾ ਕਾਹੂ ਆਖੀ ਜਬ ਮਥੁਰਾ ਆਇਓ ਤੇ ਤਾਮਾ ਤਵ ਆਸੀ ਬਚਨ ਬਖਾਨਿਓ ਵਾਮਾ ਹਰੀ ਚੰਦ ਰਾਜਾ ਜਗ ਭਇਓ ਅੰਤਕਾਲ ਸੋ ਭੀ ਮਰ ਗਇਓ ਮਾਨ ਧਾਤ ਪ੍ਰਭ ਭੂਪ ਬਢਾਇਓ ਅੰਤਕਾਲ ਸੋ ਕਾਲ ਖਪਾਇਓ ਜੋ ਨਰ ਨਾਰ ਭਇਓ ਸੋ ਮਰਾ ਯਾ ਜਗ ਮਹਿ ਕੋ ਨਾ ਉਬਰਾ ਇਹ ਜਗ ਥਿਰ ਏਕੈ ਕਰਤਾਰਾ ਔਰ ਮ੍ਰਿਤਕ ਇਹ ਸਗਲ ਸੰਸਾਰਾ ਅੰਧੋਰਾ ਯਾ ਜਗ ਮੈਂ ਸੋਈ ਜੀਤ ਪੁੰਨੇ ਦਾਨ ਜਿਨ ਕੀਨ ਸਿੱਖਿਆਨ ਕੀ ਸੇਵਾ ਕਰੀ ਜੋ ਮੰਗੈ ਸੋ ਦੀਨ ਚਉਪਈ ਯਹ ਉਪਦੇਸ਼ ਸੁਣ ਜਨ ਧਰਿਓ ਬਹੁਰ ਨਾਸ ਹੋ ਵਚਨ ਉਚਰਿਓ ਜੋ ਉਪਜੈ ਜੀ ਭਰੀ ਤਿਹਾਰੈ ਵਹਿ ਕਾਮ ਮੈਂ ਕਰੋ ਸਵਾਰੈ ਤ੍ਰਿਏ ਬਾਜ ਫਟਾ ਬਸਤਰ ਜਾ ਕਾ ਲਖ ਲੀਜੈ ਬਸਤਰ ਨਵੀਨ ਤੁਰਤ ਤਿਹ ਦੀਜੈ ਜਾ ਕੈ ਘਰ ਮੈਂ ਹੋਏ ਨਾ ਦਾਰਾ ਤਾ ਕਹਿ ਦੀਜੈ ਆਪਣੀ ਨਾਰਾ ਰਾਮਦਾਸ ਤਵ ਤਾਹੇ ਨਿਹਾਰਿਓ ਧਨ ਬਿਹੀਨ ਬਿਨ ਨਾਰ ਵਿਚਾਰਿਓ ਧਨ ਹੂੰ ਦੀਆ ਨਾਰ ਹੂੰ ਦੀਨੀ ਭਲੀ ਬੁਰੀ ਜੜ ਕਛੂ ਨਾ ਚੀਨੀ ਇਹ ਛਲ ਗਈ ਜਾਰ ਕੇ ਨਾਰਾ ਬਸਤਰ ਦਰਬ ਲੈ ਸਾਥ ਅਪਾਰਾ ਇਹ ਆਪਨ ਅਤਿ ਸਾਧ ਪਛਾਨਾ ਭਲੀ ਬੁਰੀ ਕਾ ਭੇਵ ਨਾ ਜਾਣਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 340 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ